अथ बछरे ग्वार ब्रह्मा बो कथन सवैया राज मार गए जमुना तर जाय सबो मिल अन्न मंगायो कान परवार परयो मुरली कट खोस लई मन मै सो पायो कै छमका बरखै छटका कर बाम हूं सो सब हुवै वह खायो मीठ लगै तेह की उपमा कर कै गद कै हर के मुख पायो को डरै हर के मुख ग्रास ठगाए को अपने मुख डारे ਹੋਏ ਗਏ ਤਨ ਮੈਂ ਕਛ ਨਾਮਕ ਖੇਲ ਕਰੋ ਸੰਗ ਕਾ ਨਿਰਕਾਰੇ ਤਾ ਛਿਨ ਲੈ ਬਛਰੇ ਬ੍ਰਹਮਾ ਇਕਠੇ ਕਰ ਕੈ ਸੋ ਕੁਟੀ ਮਦ ਡਾਰੇ ਢੂੰਡ ਫਿਰੈ ਨਾ ਲਹੈ ਸੋ ਕਰੈ ਬਛਰੇ ਅਰ ਗੁਆਰ ਨੇ ਕਰਤਾਰੇ ਦੋਹਰਾ ਜਬੈ ਹਰੇ ਬ੍ਰਹਮਾ ਇਹ ਤਬ ਹਰਜੀ ਤਤਕਾਲ ਕਿਦੋ ਬਨਾਏ ਛਿਨਕ ਮੈਂ ਬਛਰੇ ਸੰਗ ਗਵਾਲ ਸੋਇਆ ਰੂਪ ਉਹੀ ਪਟਕੇ ਰੰਗ ਹੈ ਬਹ ਰੰਗ ਬਹਿ ਸਭ ਹੀ ਬਛਰਾ ਕੋ ਸਾਂਝ ਭਰੀ ਸੋ ਗਏ ਹਰ ਜੀ ਗ੍ਰਹਿ ਕੋਈ ਲਖੈ ਇਤਨੂ ਬਲ ਕਾਕੋ ਮਾਤ ਪਿਤਾ ਸੋ ਲਖੇ ਨ ਲਖੇ ਇਕ ਆਦ ਕੋ ਨਾਮ ਮਨੀ ਮਨ ਜਾ ਕੋ ਬਾਤ ਇਹੀ ਸਮਝੀ ਮਨ ਮੈਂ ਜੇ ਹੈ ਅਬ ਖੇਲ ਸਮਾਪਤ ਵਾਕੋ ਚੂਮ ਲਿਓ ਜਿਸ ਦਾ ਸਤ ਕੋ ਸਿਰ ਕਾਨ ਬਜਾਏ ਉਠੇ ਮੁਰਲੀ ਤੋ ਬਾਲ ਲਖੇ ਆਪਣੋ ਨ ਕਿਨੀ ਜਨ ਗੋਦ ਵਰੀ ਤਿਹ ਸੋ ਹਿਤ ਕੀ ਜੋ ਹੋਤ ਕੁਲਾਹਲ ਪੈ ਬ੍ਰਿਜ ਮੈਂ ਨਹਿ ਹੋਤ ਤੈ ਸੋ ਕਹੂੰ ਕਿਮ ਬੀਤੋ ਗਾਵਤ ਗੀ ਸਨੇ ਹਰ ਗਵਾਰਨ ਲੇਹ ਬਲਾਏ ਬਦੂ ਬ੍ਰਿਜ ਕੀ ਸੋ ਸੋਈਆ ਪ੍ਰਾਤ ਪੈ ਹਰ ਜੀ ਉਠ ਗਏ ਬਨ ਬੀਜ ਗਏ ਸੰਗ ਲੈ ਕਰ ਬੱਚੇ ਗਾਵਤ ਗੀਤ ਫਿਰਾਵਤ ਹੈ ਛਟਕਾ ਗਹਿ ਗਵਾਰ ਸਭੈ ਕਰ ਹਛੇ ਖੇਲਤ ਖੇਲਤ ਨੰਦ ਕੋ ਨੰਦ ਸੋ ਆਪ ਹੀ ਤੋ ਗਿਰ ਕੋ ਉਠ ਗਛੇ ਕੂ ਕਹੈ ਏ ਖੇਤ ਗਹੇ ਹਮ ਕੋ ਕਹੈ ਇਹ ਨਾ ਹਨ ਨਛੇ ਸੋਈਆ ਹੋਏ ਕਤਰ ਸਨੇ ਹਰਿਦਵਾਰਨ ਲੈ ਆਪਣੇ ਸੰਗ ਪੈ ਸਭ ਗਾਈ ਦੇਖ ਤਨੈ ਗਿਰ ਕੇ ਸਿਰ ਤੇ ਮਨ ਮੋਹੇ ਬਢਾਏ ਸਵੈ ਉਠਤਾਈ ਗੋਪ ਗਏ ਤਿਨ ਪੈ ਚਲ ਕੈ ਜਬ ਜਾਤ ਵਿਖੀ ਤਿਨ ਨੈਨਨ ਮਾਈ ਰੋਹ ਪਰੇ ਸੋ ਖਰੇ ਨਾ ਡਰੇ ਸੁਤ ਨੰਦ ਹੈ ਕੇ ਬਹੁ ਬਾਤ ਸੁਨਾਈ ਨੰਦ ਬਾਜ ਕਾਨ ਪ੍ਰਾਤੇ ਸੋਈਆ ਕਿਉ ਸੁਤ ਗਉਨ ਲਿਆਏ ਇਹਾਂ ਏ ਤੈ ਹਮਰੋ ਸਭ ਹੀ ਦਦ ਖੋਇਓ ਚੂਗ ਗਏ ਬਛਰਾਇਨ ਕੋ ਏਤੇ ਹਮਰੈ ਮਨ ਮੈਂ ਭ੍ਰਮ ਹੋਇਓ ਕਾਨ ਫਰੇਬ ਕਰਿਓ ਤਿਨ ਸੋ ਮਨ ਮੋਹ ਮਹਾ ਤਿਨ ਕੇ ਜੋ ਕਰੋਇਓ ਬਾਰ ਪਇਓ ਤਤ ਕ੍ਰੋਧ ਮਨੂ ਤੇ ਮੈਂ ਜਲ ਸੀਤਲ ਮੋਹ ਸਮੋਇਓ ਸਈਆ ਮੋਹਿ ਬੜਿਓ ਤੇ ਕੇ ਮਨ ਮੈਂ ਨੈ ਛੋੜ ਸਕੈ ਆਪਨੋ ਸੁਧ ਕੋ ਗਉਵਨ ਛੋੜ ਸਕੈ ਬਛਰੇ ਇਤਨੋ ਮਨ ਮੋਹ ਕਰੈ ਤਬ ਸੋ ਪੈ ਗਰੂਏ ਗ੍ਰਹਿ ਗੇ ਸੰਗ ਲੈ ਤਿਨ ਚੌ ਖਲੀ ਇਹ ਬਾਤ ਲਖੋ ਦੇਵ ਡਰੀ ਮਮਤਾ ਜਿਨ ਪੈ ਕੇ ਚਰਿਤ੍ਰ ਕਿਦੋ ਹਰ ਕੋ ਇਹ ਹੋਊ ਸਾਲ ਬਤੀਤ ਪੈ ਜਬ ਹੀ ਹਰ ਜੀ ਬਨ ਬੀਜ ਗਏ ਦਿਨ ਕੌਣੈ ਦੇਖਨ ਕੌਤਕ ਕੋ ਚਤੁਰਾਨਨ ਸੀਗਰ ਭਇਓ ਤੇਹ ਕੋ ਉਠ ਗਉਣੈ ਗੁਆਰ ਬਹਿ ਬਚਰੇ ਸੰਗ ਹੈ ਵਹਾ ਚੱਕਰਤ ਜਾਏ ਗਇਓ ਹੋਏ ਤਉਨੈ ਦੇਖ ਤਿਨੈ ਡਰ ਕੈ ਪਰ ਪਾਇਨ ਆਏ ਕੈ ਆਨੰਦ ਦੁੰਧ ਵਿਛਾਉਣੈ ਬ੍ਰਹਮਾ ਬਾਜ ਕਾਨ ਜੂ ਪ੍ਰਤ ਸਵਈਆ हे ਕਰਨਾਨਿਦ हे ਜਗ ਕੇ ਪਤ ਅਚੁੱਤ हे ਬਿਨਤੀ ਸੁਨ ਲੀਜੈ ਚੂਕ ਪਈ ਹਮ ਤੇ ਤੁਮਰੀ ਤਿਹ ਤੇ ਅਪਰਾਧ ਛਿਮਾਪਨ ਕੀਜੈ ਕਾਨ ਕਹੀ ਏ ਬਾਤ ਛਿਮੀ ਹਮ ਨਾ ਬਿਖ ਅੰਮ੍ਰਿਤ ਛਾੜ ਕੇ ਪੀਜੈ ਲਿਆਓ ਕਹਿਓਨ ਲਿਆਇਓ ਜਾਹ ਸਿਤਾ ਵਈਓ ਨਹੀਂ ਢੀਲ ਕਰੀਜੈ ਲੈ ਬਛਰੇ ਬ੍ਰਹਮਾ ਤਬ ਹੀ ਛਿਨ ਮੈਂ ਚਲ ਕੇ ਹਰ ਜੀ ਪਹਿ ਆਇਓ ਕਾਨ ਮਿਲੇ ਜਬ ਹੀ ਸਭ ਗਵਾਰ ਤਬੈ ਮਨ ਮੈਂ ਤਿਨਹੂ ਸੁਖ ਪਾਇਓ ਲੋ ਪਇਓ ਸੰਗ ਕੇ ਬਛਰੇ ਤਾ ਭੇਦ ਕਿਨੀ ਲਖ ਜਾਨ ਨ ਪਾਇਓ ਬਾਤ 부ਝੀ ਨਾ ਕਿਨੀ ਉਠ ਬੋਲ ਸੋ ਲਿਆਓ ਵਹਿ ਹਮ ਜੋ ਮਿਲ ਖਾਇਓ ਹੋਏ ਕਤਰ ਕਿਦੋ ਬ੍ਰਿਜ ਬਾਲਕ ਅੰਨ ਚੋ ਸਭ ਨੂੰ ਜੋ ਪੁਰਾਨੋ ਕਾਨ ਕਹੀ ਹਮ ਨਾਗ ਹਨਿਓ ਹਰ ਕੋ ਏ ਖੇਲ ਕਿਨੀ ਨ ਜਾਨੋ ਹੋਏ ਪ੍ਰਸੰਨ ਮਹਾ ਮਨ ਮੈਂ ਗਰੜਾ ਤੁਝ ਕੋ ਕਰ ਰਛਕ ਮਾਨੋ ਦਾਨ ਦਇਓ ਹਮ ਕੋ ਜੀ ਕੋ ਇਹ ਮਾਤ ਪਿਤਾ ਪਹਿ ਜਾਏ ਬਖਾਨੋ ਇਤ ਬ੍ਰਹਮਾ ਬਛਰੇ ਆਨ ਪਾਏ ਪਰਾ ਅਥ ਧੇਨਕ ਦਇਤ ਬਦ ਕਥਨੰ ਸੋਈਆ 12 ਸਾਲ ਬਤੀਤ ਪਏ ਤੋ ਲਗੇ ਤਵ ਕਾਣ ਚਰਾਵਨ ਗਾਈ ਸੁੰਦਰ ਰੂਪ ਬਨਿਓ ਇਹ ਕੋ ਕਹਿ ਕੈ ਇਹ ਤਾਹੇ ਸਰਾਹਤ ਦਾਈ ਗਵਾਰ ਸੁਨੈ ਬਨ ਬੀਜ ਫਿਰੈ ਕਬ ਨੈ ਉਮਾ ਤੇ ਕੀ ਲਖ ਪਾਈ ਕੰਸਾ ਕੇ ਬਦ ਕੇ ਹਿਤ ਕੋ ਜਨ ਬਾਲ ਚਮੂ ਭਗਵਾਨ ਬਨਾਈ ਕਵਿਤ ਕਮਲ ਸੋ ਆਨਨ ਕੁਰੰਗ ਤਾ ਕੇ ਬਾਕੇ ਨੈਣ ਕਟ ਸਮ ਕੇ ਹਰ ਬਾਹੈ ਐਨ ਹੈ ਕੋਕਲ ਸੋ ਕੰਠ ਕੀਰ ਨਾਸ ਕਾ ਧਨੁਕ ਪਉ ਹੈ ਬਾਣੀ ਸੁਰ ਸਰ ਜਾਹੇ ਲਾਗੈ ਨਹਿ ਚੈਨ ਹੈ ਤ੍ਰੀਅਨ ਕੋ ਮੋਤ ਫਿਰਤ ਗ੍ਰਾਮ ਆਸ ਪਾਸ ਬਿਰਹਨ ਕੇ ਦਾਵੇ ਕੋ ਜੈਸੇ ਪਤ ਰੈਨ ਹੈ ਮੰਦ ਮਤ ਲੋਗ ਕਛ ਜਾਣਤ ਨਾ ਭੇਦ ਯਾ ਕੋ ਏਤੇ ਪਰ ਕਹੈ ਚਰਵਾਰੋ ਸਿਆਮ ਧੇਨ ਹੈ ਗੋਪੀ ਬਾਜ ਕਾਨ ਜੂ ਸੋ ਸਵਈਆ ਹੋਏ ਕਤਰ ਬਦੂ ਬ੍ਰਿਜ ਕੀ ਸਭ ਬਾਤ ਕਹੈ ਮੁਖ ਤੇ ਇਹ ਸਿਆਮੈ ਆਨਨ ਚੰਦ ਬਨੇ ਮ੍ਰਿਗ ਸੇ ਦ੍ਰਿਗ ਰਾਤ ਦਿਨਾ ਬਸਤੋ ਸੋਹੀਆ ਮੈਂ ਬਾਤ ਨਹੀਂ ਅਰ ਪੈ ਇਹ ਕੀ ਬਿਰਤਾਂਤ ਲਖਿਓ ਹਮ ਜਾਣ ਜੀਆ ਮੈਂ ਕਹਿ ਡਰ ਪੈ ਹਰ ਕੈ ਹਰ ਕੋ ਛਬ ਮੈਣ ਰਹਿਓ ਅਬ ਲੋ ਤਨ ਯਾ ਮੈਂ ਕਾਨ ਬਾਜ ਸਵਈਆ ਸੰਗ ਹਲੀ ਹਰ ਜੀ ਸਭ ਵਾਰ ਕਹੀ ਸਭ ਤੀਰ ਸੁਨੋ ਇਹ ਭਈਆ ਰੂਪ ਧਰੋ ਅਵਤਾਰਨ ਕੋ ਤੁਮ ਬਾਤ ਹੈ ਗਤ ਕੀ ਸੁਰਗਈਆ ਨਾ ਹਮਰੋ ਅਬ ਕੋ ਇਹ ਰੂਪ ਸਵੈ ਜਗ ਮੈਂ ਕਿਨਹੂ ਲਖ ਪਈਆ ਕਾਨ ਕਹਿਓ ਹਮ ਖੇਲ ਕਰੈ ਜੋ ਹੋਏ ਭਲੋ ਮਨ ਕੋ ਪਰਚਈਆ ਸੋਈਆ ਤਾਲ ਭਲੇ ਤੇ ਠੌਰ ਵਿਖੈ ਸਭ ਹੀ ਜਨ ਕੇ ਮਨ ਕੇ ਸੁਗਦਾਈ ਸੇਤ ਸਰੋਵਰ ਹੈ ਅਤਹੀ ਤਿਨ ਮੈਂ ਸਰਮਾ ਸਸ ਸੀ ਦਮਕਾਈ ਮਦ ਬਰੇਤਨ ਕੀ ਉਪਮਾ ਕਬ ਨੈ ਮੁਖ ਤੇ ਇਮ ਭਾਗ ਸੁਨਾਈ ਲੋਚਨ ਸੋ ਕਰ ਕੈ ਬਸਦਾ ਹਰ ਕੇ ਇਹ ਕੌਤਕ ਦੇਖਣ ਆਈ ਰੂਪ ਬਿਰਾਜਤ ਹੈ ਅਤਹੀ ਜਿਨ ਕੋ ਪਿਖ ਕੈ ਮਨ ਆਨੰਦ ਬਾਢੇ ਖੇਲਤ ਕਾਨ ਫਿਰਾਇ ਤੇ ਜਾਏ ਬਨੇ ਜੇ ਠੌਰ ਬਡੇ ਸਰਗਾਢੇ ਗਵਾਲ ਹਲੀ ਹਰ ਕੇ ਸੰਗ ਰਾਜਤ ਦੇਖ ਦੁਖੀ ਮਨ ਕੋ ਦੁਖ ਕਾਢੇ ਕੌਤਕ ਦੇਖ ਤਰਾ ਹਰਖੀ ਤੇ ਤੇ ਤਰ ਰੂਮ ਪਏ ਤਨ ਠਾਡੇ ਕਾਨ ਤਰੈ ਤਰ ਕੇ ਮੁਰਲੀ ਸੋ ਬਜਾਏ ਉਠਿਓ ਤਨ ਕੋ ਕਰੇ ਐਂਡਾ ਮੋਹਿ ਰਹੀ ਜਮਨਾ ਖਗਿਓ ਹਰ ਜਛ ਸਭੈ ਅਰਨਾ ਅਰ ਗੈਂਡਾ ਪੰਡਿਤ ਮੋਹਿ ਰਹੇ ਸੁਨ ਕੈ ਅਰ ਮੋਹਿ ਗਏ ਸੁਨ ਕੇ ਜਨ ਜੈਂਡਾ ਬਾਤ ਕਹੀ ਕਬ ਨੈ ਮੁਖ ਤੇ ਮੁਰਲੀਏ ਨਾਹਨ ਰਾਗਨ ਪੈਂਡਾ ਆਨਨ ਦੇਖ ਤਰਾ ਹਰ ਕੋ ਆਪਣੇ ਮਨ ਮੈਂ ਅਤਿ ਹੀ ਲਲਚਾਨੀ ਸੁੰਦਰ ਰੂਪ ਬਨਿਓ ਏ ਕੋ ਤਿਹ ਤੇ ਪ੍ਰਤਮਾ ਅਤ ਤੇ ਅਤਿ ਭਾਨੀ ਸਿਆਮ ਕਈ ਉਪਮਾ ਤਿਹ ਕੀ ਆਪਣੇ ਮਨ ਮੈਂ ਫੁਨ ਜੋ ਪਹਿਚਾਨੀ ਰੰਗਨ ਕੇ ਪਟ ਲੈ ਤਨ ਪੈ ਜੋ ਮਨੋ ਇਹ ਕੀ ਹੋਏ ਬੇ ਪਟਰਾਨੀ ਗੋਪ ਬਾਜ ਸਵਈਆ ਗਵਾਰ ਕਹੀ ਬਿਨਤੀ ਹਰ ਪੈ ਇਕ ਤਾਲ ਬਡੋ ਤਿਹ ਪੈ ਫਲ ਹਛੇ ਲਾਇਕ ਹੈ ਤੁਮਰੇ ਮੁਖ ਕੀ ਕਰਵਾ ਜਹ ਦਾਖ ਦਸੋ ਦਿਸ ਗੁਛੇ ਤੇਨਕ ਤੈਤ ਬਡੋ ਤਿਹ ਜਾਏ ਕਿਦੋ ਹਨ ਲੋਗਨ ਕੇ ਉਨ ਰਛੇ ਪੁੱਤਰ ਮਨੋ ਮਧਰੇਂਦ ਪ੍ਰਭਾਤ ਤਿਨੈ ਉਠ ਪ੍ਰਾਤ ਸਮੈ ਵਹ ਪਛੇ ਕਾਨ ਬਾਜ ਸਵਈਆ ਜਾਇ ਕਹੀ ਤਿਨ ਕੋ ਖਰਦੀ ਜਹ ਤਾਲ ਵਹਿ ਅਰ ਹੈ ਫਲ ਨੀਕੇ ਬੋਲ ਉਠਿਓ ਮੁਖ ਤੇ ਮੁਸਲੀ ਸੋ ਤੋ ਅੰਮ੍ਰਿਤ ਕੇ ਨਹਿ ਹੈ ਪੁਨ ਪੀਕੇ ਮਾਰ ਹੈ ਦੈ ਤਹਾ ਚਲ ਕੈ ਜਿਹ ਤੇ ਸੁਰ ਜਾਹਿ ਨਬੈ ਦੁਖ ਜੀ ਕੇ ਹੋਏ ਪ੍ਰਸੰਨ ਚਲੈ ਤਾਹ ਕੋ ਮਿਲ ਸੰਖ ਵਜਾਏ ਸਬੈ ਮੁਰਲੀ ਕੇ ਹੋਏ ਪ੍ਰਸੰਨ ਤਹਾ ਹਰ ਜੀ ਜੋ ਗਏ ਮਿਲ ਕੈ ਤਟ ਪੈ ਸਰ ਭਾਰੇ ਕਹਿ ਬਲ ਤੋ ਮੁਸਲੀ ਤਨ ਕੋ ਤਰ ਤੇ ਫਰ ਬੂੰਦਨ ਜਿਉ ਧਰ ਡਾਰੇ ਤੇਨਕ ਕ੍ਰੋਧ ਮਹਾ ਕਰ ਕੈ ਦੋ ਪਾਏ ਹਿਰਦੈ ਤੇ ਸਾਥ ਪ੍ਰਹਾਰੇ ਗੋਡਣ ਤੇ ਗਹਿ ਫੈਗ ਦਇਓ ਹਰ ਜਿਉ ਸਿਰ ਤੇ ਗਹਿ ਕੂਕਰ ਮਾਰੇ ਸੁਈਆ ਕ੍ਰੋਧ ਭਈ ਤੁਜਨੀ ਤਿਹ ਕੀ ਪਤੀ ਜਾਨ ਹਤਿਓ ਇਹਨੇ ਉਪਰ ਆਈ ਗਾਇ ਕੋ ਰੂਪ ਧਰਿਓ ਸਭੀ ਤਬ ਹੀ ਖੁਰਸੋ ਧਰ ਧੂਰੂ ਚਾਈ ਕਾਨ ਹਲੀ ਬਲ ਕੈ ਤਬ ਹੀ ਚਤੁਰੰਗ ਦਸੋ ਦਿਸ ਬੀਜ ਬਗਾਈ ਲੈ ਕਿਰਸਾਨ ਮਨੋ ਤੰਗਲੀ ਖਾਲ ਦਾਨਨ ਜਿਉ ਨਭ ਬੀਜ ਉਡਾਈ ਇਤ ਸ੍ਰੀ ਦਸਮ ਸਕੰਦ ਪੁਰਾਣੇ ਵਿਚਿਤ੍ਰ ਨਾਟਕ ਕ੍ਰਿਸ਼ਨ ਅਵਤਾਰੇ ਧੇਨਕ ਦਇਤ ਬਧੈ